ਆਰੰਭਕ ਸ਼ਬਦ ਹਜ਼ਰਤ ਮੁਹੰਮਦ ਸਾਹਿਬ ਨੇ ਜਦੋਂ ਆਪਣੇ ਵਿਰੋਧੀਆਂ ਤੇ ਫਤਿਹ ਪਾ ਕੇ ਇਸਲਾਮ ਦਾ ਝੰਡਾ ਬੁਲੰਦ ਕਰ ਦਿੱਤਾ ਤਾਂ ਸੇਵਕਾਂ ਨੇ ਪੁੱਛਿਆ ਕਿ ਹਜ਼ਰਤ ਸਾਹਿਬ ਹੁਣ ਤਾਂ ਇਸਲਾਮ ਨੂੰ ਕੋਈ ਖਤਰਾ ਨਹੀਂ ਰਿਹਾ ਅਤੇ ਇਸਲਾਮ ਖੂਬ ਵਧੇ ਫੁੱਲੇਗਾ ਹਜ਼ਰਤ ਸਾਹਿਬ ਦਾ ਉੱਤਰ ਸੀ ਕਿ ਹੁਣ ਦੋ ਕਿਸਮ ਦੇ ਬੰਦਿਆਂ ਤੋਂ ਇਸਲਾਮ ਨੂੰ ਖਤਰਾ ਹੈ ਇੱਕ ਅਨਪੜ੍ਹਾਂ ਤੋਂ ਅਤੇ ਦੂਸਰਾ ਪੜ੍ਹਿਆਂ ਤੋਂ ਸੇਵਕਾਂ ਦੀ ਹੈਰਾਨੀ ਦੂਰ ਕਰਨ ਲਈ ਉਹਨਾਂ ਦੱਸਿਆ ਕਿ ਅਨਪੜ੍ਹਾਂ ਤੋਂ ਇਸ ਲਈ ਖਤਰਾ ਹੈ ਜੋ ਮੇਰੀ ਵਿਚਾਰਧਾਰਾ ਨੂੰ ਸਮਝਣ ਦੀ ਬਜਾਏ ਮੇਰੀ ਕਬਰ ਪੂਜਣ ਲੱਗ ਪੈਣਗੇ ਅਤੇ ਪੜ੍ਹੇ ਲਿਖੇ ਤਤਸਰ ਨੂੰ ਸਮਝਣ ਦੀ ਬਜਾਏ ਵਾਲ ਦੀ ਖਲ ਲਾਉਣ ਵਾਲੇ ਪਾਸੇ ਤੁਰ ਪੈਣਗੇ ਹਜਰਤ ਸਾਹਿਬ ਨੂੰ ਤੋਂ ਪਿੱਛੋਂ ਅੱਜ ਇਸਲਾਮ ਦਾ ਦੁਨੀਆ ਵਿੱਚ ਦੂਜੇ ਸਥਾਨ ਤੇ ਹੈ ਪਰ ਕੁਦਰਤ ਦੇ ਰੰਗ ਦੇਖੋ ਪੜੇ ਫਾਰਸੀ ਵਿੱਚ ਤੇਲ ਦੇਖੋ ਕੁਦਰਤ ਦੇ ਖੇਲ ਅਨਸਾਰ ਖਾਲਸਾ ਪੰਥ ਲਾਮਸਾਲ ਵਿਰਸੇ ਦਾ ਮਾਲਕ ਹੈ ਅਤੇ ਸਰਵੋਤਮ ਫਲਸਫੇ ਦਾ ਮਾਲਕ ਹੁੰਦਾ ਹੋਇਆ ਵੀ ਤਖਤ ਤੋਂ ਤਖਤੇ ਵੱਲ ਜਾ ਰਿਹਾ ਹੈ ਕਾਰਨ ਅੱਜ ਉੱਪਰ ਦੱਸੇ ਦੋਨੋਂ ਤਤ ਪੰਥ ਤੇ ਹਾਵੀ ਹਨ ਜਿੱਥੇ ਇੱਕ ਪਾਸੇ ਡੇਰਿਆਂ ਤੇ ਅਨਪੜ ਅਖੌਤੀ ਸੰਤ ਸਿੱਖੀ ਦੇ ਮੌਲਿਕ ਸਿਧਾਂਤ ਤੋਂ ਉਲਟ ਕੰਮ ਕਰ ਰਹੇ ਹਨ ਦੂਸਰੇ ਪਾਸੇ ਬੌਧਿਕ ਵਰਗ ਦੇ ਅਧਿਕਾਂਸ਼ ਸੱਜਣਾ ਨੇ ਸਿੱਖ ਧਰਮ ਨੂੰ ਦਿਮਾਗੀ ਕਸਰ ਦਾ ਅਖਾੜਾ ਬਣਾ ਦਿੱਤਾ ਹੈ ਕਿਸੇ ਵੀ ਧਰਮ ਦੇ ਮੂਲ ਸਿਧਾਂਤਾਂ ਨੂੰ ਬੁੱਧੀ ਨਾਲ ਸਮਝ ਕੇ ਧਾਰਨ ਕਰਨਾ ਹੀ ਧਰਮ ਹੈ। ਸਿਧਾਂਤ ਨੂੰ ਸਮਝੇ ਬਗੈਰ ਕੁਝ ਵੀ ਕਰਨਾ ਅੰਧਵਿਸ਼ਵਾਸ ਜਾਂ ਜਹਾਲਤ ਹੈ। ਦੂਸਰੇ ਪਾਸੇ ਸਾਰੀ ਉਮਰ ਪੜ੍ਹੀ ਜਾਣਾ ਪੜ੍ਹੀ ਜਾਣਾ ਪਰ ਅਸੂਲ ਅਨਸਾਰ ਜੀਵਨ ਨਾ ਢਾਲਣਾ ਨਿਰੀਆਂ ਕਿਤਾਬਾਂ ਲਿਖਣ ਲਈ ਪੜ੍ਹਨਾ ਜਾਂ ਕੇਵਲ ਸੈਮੀਨਾਰਾਂ ਤੇ ਲੈਕਚਰ ਦੇਣ ਲਈ ਹੀ ਪੜ੍ਹਨਾ ਵੀ ਸਮੇਂ ਦੀ ਬਰਬਾਦੀ ਹੈ। ਵੇਦ ਪੁਰਾਨ ਪੜ੍ਹੇ ਕਾ ਕਿਆ ਗੁਣ ਖਰ ਚੰਦਨ ਜਸ ਭਾਰਾ ਰਾਮ ਨਾਮ ਕੀ ਗਤ ਨਹੀਂ ਜਾਨੀ ਕੈਸੇ ਉਤਰ ਸਪਾਰਾ ਅੰਗ 1102 ਪਿਛਲੀ ਸਦੀ ਦੇ ਆਰੰਭ ਵਿੱਚ ਖਾਲਸਾ ਪੰਥ ਕੋਲ ਸੰਤ ਤਰ ਸਿੰਘ ਜੀ ਬਾਬਾ ਨੰਦ ਸਿੰਘ ਜੀ ਵਰਗੇ ਅਨਪੜ੍ਹ ਤਪਸਵੀ ਸ਼ਾਂਤਮਈ ਸੰਤ ਵੀ ਸਨ ਸੰਤ ਬਸਾਕਾ ਸਿੰਘ ਅਤੇ ਭਾਈ ਰਣਜੀਤ ਸਿੰਘ ਵਰਗੇ ਖਾੜਕੂ ਸੰਤ ਭਾਈ ਵੀਰ ਸਿੰਘ ਭਾਈ ਜੋਧ ਸਿੰਘ ਜੀ ਭਾਈ ਕਾਨ ਸਿੰਘ ਜੀ ਗਿਆਨੀਦਿੱਤ ਸਿੰਘ ਜੀ ਪ੍ਰੋਫੈਸਰ ਸਾਹਿਬ ਸਿੰਘ ਜੀ ਵਰਗੇ ਸਿੱਖੀ ਸੋਚ ਵਾਲੇ ਵਿਦਵਾਨ ਵੀ ਸਨ ਜੀਵਨ ਸ਼ੈਲੀ ਅਤੇ ਵਿਚਾਰਾਂ ਦੇ ਨਿੱਖਾਂ ਵਿਖਰੇਵੇਂ ਦੇ ਬਾਵਜੂਦ ਇਨ੍ਹਾਂ ਕਦੇ ਵੀ ਸੱਭਿਆਚਾਰ ਦਾ ਪੱਲਾ ਛੱਡ ਕੇ ਇੱਕ ਦੂਜੇ ਨੂੰ ਕੋਈ ਵੱਧ ਘੱਟ ਗੱਲ ਨਹੀਂ ਆਖੀ ਅਤੇ ਗੁਰਸਿੱਖੀ ਵਾਲੀ ਭਾਈਚਾਰਕ ਸਾਂਝ ਨੂੰ ਅਪਣਾਉਂਦੇ ਹੋਏ ਆਪਣੇ ਆਪਣੇ ਖੇਤਰ ਵਿੱਚ ਸਿੱਖੀ ਨੂੰ ਬੁਲੰਦੀਆਂ ਵੱਲ ਲਿਜਾਣ ਦੇ ਉਪਰਾਲੇ ਕਰਦੇ ਰਹੇ ਪਰ ਅੱਜ ਦੀ ਸਥਿਤੀ ਬਿਲਕੁਲ ਇਸ ਦੇ ਉਲਟ ਹੈ ਜਿਨ੍ਹਾਂ ਮਹਾਪੁਰਸ਼ਾਂ ਦੇ ਵਿਦਵਾਨਾਂ ਨੇ ਕਾਲਣਾ ਕਾਲ ਕੇ ਸਾਂਝੀ ਉਦਮ ਕਰਕੇ ਪੰਥ ਦੀ ਡੁੱਬਦੀ ਬੇੜੀ ਨੂੰ ਮੋਢਾ ਦੇ ਕੇ ਉਭਾਰਿਆ ਹੈ ਉਨ੍ਹਾਂ ਤੋਂ ਵਰੇਸਾਏ ਡੇਰੇ ਟਕਸਾਲਾਂ ਮਿਸ਼ਨਰੀ ਕਾਲਜ ਇੱਕ ਦੂਸਰੇ ਵੱਲ ਕਿਰਪਾਨਾਂ ਕੱਢੀ ਬੈਠੇ ਹਨ ਅਤੇ ਪੰਥ ਨੂੰ ਖਾਨਾ ਜੰਗੀ ਵੱਲ ਧਕੇਲ ਰਹੇ ਹਨ ਪਿਛਲੇ ਸਾਲ ਫਤਿਹਗੜ੍ਹ ਸਾਹਿਬ ਦੇ ਜੋੜ ਮੇਲੇ ਦੇ ਅਖੀਰਲੇ ਦਿਨ ਇੱਕ ਪਾਸੇ ਨਗਰ ਕੀਰਤਨ ਵਿੱਚੋਂ ਆਵਾਜ਼ਾਂ ਆ ਰਹੀਆਂ ਸਨ ਸੰਤ ਬਾਬੇ ਭਜਾਓ ਪੰਥ ਬਚਾਓ ਦੂਸਰੇ ਪਾਸੇ ਬਾਹਰ ਲੱਗੇ ਪੰਡਾਲ ਵਿੱਚੋਂ ਲਲਕਾਰੇ ਵੱਜ ਰਹੇ ਸਨ ਸਾਨੂੰ ਭਜਾਉਣ ਵਾਲੇ ਇਹ ਕੌਣ ਹੁੰਦੇ ਹਨ ਜਦੋਂ ਸਾਡੇ ਹੱਥ ਸੇਵਾ ਸੀ ਅਸੀਂ ਗੁਰੂ ਮਹਾਰਾਜ ਨੂੰ ਸੀਸ ਤੇ ਲੈ ਕੇ ਆਉਂਦੇ ਸੀ ਇਹ ਰੜੀਆਂ ਤੇ ਲਈ ਫਿਰਦੇ ਹਨ ਅੱਜ ਹਰ ਬੰਦਾ ਕਿਸੇ ਵਿਅਕਤੀ ਜਾਂ ਸੰਸਥਾ ਨਾਲ ਜੁੜਿਆ ਹੋਇਆ ਹੈ ਗੁਰੂ ਨਾਲ ਨਹੀਂ ਅਤੇ ਆਪਣੇ ਮੁਖੀ ਨੂੰ ਵੱਡਾ ਸਮਝਦਾ ਹੈ ਜਦ ਮਿਸ਼ਨਰੀ ਕਾਲਜਾਂ ਦੇ ਸੰਚਾਲਕ ਕੇਵਲ ਪ੍ਰੋਫੈਸਰ ਸਾਹਿਬ ਜੀ ਸਾਹਿਬ ਸਿੰਘ ਜੀ ਨੂੰ ਹੀ ਸਿੱਖ ਸਮਝ ਕੇ ਭਾਈ ਰਣਧੀਰ ਸਿੰਘ ਭਾਈ ਵੀਰ ਸਿੰਘ ਜੀ ਜਾਂ ਕਿਸੇ ਸੰਤ ਨੂੰ ਬ੍ਰਾਹਮਣਵਾਦੀ ਆਖਦੇ ਹਨ ਤਾਂ ਇਸ ਦਾ ਕੀ ਅਰਥ ਨਿਕਲੇਗਾ ਜਦ ਕਿ ਗਿਆਨੀ ਹਰਮਨ ਸਿੰਘ ਜੀ ਨੇ ਅਨੇਕਾਂ ਥਾਈਂ ਪ੍ਰੋਫੈਸਰ ਸਾਹਿਬ ਜੀ ਨੂੰ ਅਰਥਾਂ ਨੂੰ ਗਲਤ ਸਾਬਤ ਕਰ ਦਿੱਤਾ ਹੈ ਕਿ ਭਾਈ ਵੀਰ ਸਿੰਘ ਜੀ ਭਾਈ ਰਣਧੀਰ ਸਿੰਘ ਜੀ ਪ੍ਰੋਫੈਸਰ ਸਾਹਿਬ ਸਿੰਘ ਜੀ ਜਾਂ ਕਿਸੇ ਹੋਰ ਸੰਤ ਦਾ ਨਾਉ ਪੰਥ ਹੈ ਹਰਗਿਜ਼ ਨਹੀਂ ਬਲਕਿ ਸਭ ਨੂੰ ਰਲਾ ਕੇ ਹੀ ਪੰਥ ਬਣਦਾ ਹੈ ਜੇ ਡੇਰੇ ਜਾਂ ਟਕਸਾਲਾਂ ਗੁਰੂ ਸਾਹਿਬ ਨੇ ਨਹੀਂ ਬਣਾਈਆਂ ਤਾਂ ਮਿਸ਼ਨਰੀ ਕਾਲਜ ਵੀ ਗੁਰੂ ਸਾਹਿਬ ਨੇ ਨਹੀਂ ਬਣਾਏ ਮਿਸ਼ਨਰੀ ਲਫ਼ਜ਼ ਵੀ ਸਾਡਾ ਨਹੀਂ ਈਸਾਈ ਮਿਸ਼ਨਰੀ ਸਵਰਗ ਵਰਗਾ ਆਪਣਾ ਦੇਸ਼ ਛੱਡ ਕੇ ਦੂਸਰੇ ਮੁਲਕਾਂ ਦੇ ਜੰਗਲਾਂ ਵਿੱਚ ਗਏ ਉੱਥੇ ਦੇ ਬੱਚਿਆਂ ਨੂੰ ਨਲੀਆਂ ਪੂੰਝੀਆਂ ਨਲਾਇਆ ਧੁਆਇਆ ਰੋਗੀਆਂ ਦੀ ਸੇਵਾ ਕੀਤੀ ਬੇਆਸਰਿਆਂ ਨੂੰ ਆਸਰਾ ਦਿੱਤਾ ਵਿਦਿਆ ਦਿੱਤੀ ਹਸਪਤਾਲ ਖੋਲੇ ਦੁਨੀਆ ਦੀ 2 ਤਿਹਾਈ ਲੋਕ ਈਸਾਈ ਬਣਾ ਦਿੱਤੇ ਇਹਨਾਂ ਦਾ ਨਾਮ ਮਿਸ਼ਨਰੀ ਹੈ ਇੱਕ ਸਾਡੇ ਮਿਸ਼ਨਰੀ ਹਨ ਜੋ ਆਪਣੀਆਂ ਬਾਹਾਂ ਆਪ ਹੀ ਵੱਢ ਰਹੇ ਹਨ ਗੱਲ ਇਹ ਨਹੀਂ ਕਿ ਕੋਈ ਕਿਸ ਸਕੂਲ ਵਿੱਚੋਂ ਪੜ੍ਹਿਆ ਹੈ ਬਲਕਿ ਮਹੱਤਤਾ ਇਸ ਗੱਲ ਦੀ ਹੈ ਕਿ ਜਿਸ ਇਸ ਦੀ ਪ੍ਰਾਪਤੀ ਕੀ ਹੈ ਜੇ ਪਿਛਲੇ ਇਤਿਹਾਸ ਨੂੰ ਵਾਚੀਏ ਤਾਂ ਭਾਈ ਰਣਧੀਰ ਸਿੰਘ ਅਤੇ ਅਖੰਡ ਕੀਰਤਨੀ ਜਥੇ ਜਾਂ ਦਮਵੀ ਰਕਸਾਲ ਦੇ ਬੰਦਿਆਂ ਨੇ ਪਿਛਲੇ 30 ਸਾਲ ਦੇ ਸੰਘਰਸ਼ ਵਿੱਚ ਜੋ ਯੋਗਦਾਨ ਪਾਇਆ ਹੈ ਉਹਨਾਂ ਦੇ ਮੁਕਾਬਲੇ ਵਿੱਚ ਸਿੱਖ ਮਿਸ਼ਨਰੀ ਕਾਲਜ ਦੇ ਉਨਿਆਈ ਕਿੱਥੇ ਖੜ ਸਕਦੇ ਹਨ ਬਲਿਊ ਸਟਾਰ ਆਪਰੇਸ਼ਨ ਵੇਲੇ ਹਮੰਦਰ ਸਾਹਿਬ ਅੰਦਰ ਜੋ ਵਾਪਰਿਆ ਬਾਰੇ ਕਿਤਾਬ ਸ਼ਹੀਦੀ ਡਾਇਰੈਕਟਰੀ ਤੇ ਪ੍ਰਾਪਤ ਵੇਰਵਿਆਂ ਅਨੁਸਾਰ ਜਿਨ੍ਹਾਂ 305 ਸਿੱਖਾਂ ਨੇ ਸ਼ਹੀਦੀ ਪਾਈ ਉਹਨਾਂ ਵਿੱਚੋਂ ਇੱਕ ਵੀ ਮਿਸ਼ਨਰੀ ਕਾਲਜ ਦਾ ਨਹੀਂ ਸੀ 80% ਦਮਨੀ ਨਕਸਾਲ ਤੇ ਬਾਕੀ ਖੰਡ ਕਿਤਨੀ ਜਥਾ ਸਿੱਖ ਸਟੂਡੈਂਟ ਫੈਡਰੇਸ਼ਨ ਕਾਰ ਸੇਵਾ ਵਾਲੇ ਜਾਂ ਹੋਰ ਸਨ ਮੌਜੂਦਾ ਸਥਿਤੀ ਦਾ ਇੱਕ ਹੋਰ ਵੱਡਾ ਕਾਰਨ ਇਹ ਹੈ ਕਿ ਗੈਰ ਸਿੱਖੀ ਸਿਧਾਂਤ ਨੂੰ ਪਰਣਾਏ ਲੋਕ ਕਾਮਰੇਡੀ ਜਾਂ ਸਰਕਾਰੀ ਏਜੰਟ ਪੰਥ ਵਿੱਚ ਕੁਸਪੈਠ ਕਰ ਗਏ ਹਨ ਇਹਨਾਂ ਦਾ ਮੁੱਖ ਉਦੇਸ਼ ਹੀ ਪੰਥ ਵਿੱਚ ਖਾਨਾ ਜੰਗੀ ਕਰਾ ਕੇ ਪੰਥ ਨੂੰ ਢਾਹ ਲਾਉਣੀ ਹੈ ਰਾਸ਼ਟਰੀ ਸਿੱਖ ਸੰਗਤ ਦੇ ਗੁਪਤ ਏਜੰਡੇ ਨੂੰ ਜੇ ਗੌਣਾ ਦੇਖਿਆ ਜਾਵੇ ਤਾਂ ਪਤਾ ਲੱਗੇਗਾ ਕਿ ਇਹ ਇੱਕ ਉਹਨਾਂ ਦੀ ਚਾਲ ਹੈ ਕਿ ਘੱਟ ਗਿਣਤੀ ਦੇ ਵਿਦਵਾਨ ਖਰੀਦ ਕੇ ਉਹਨਾਂ ਕੋਲੋਂ ਵਾਦ-ਵਿਵਾਦ ਖੜੇ ਕਰਾਏ ਜਾਣ ਤਾਂ ਜੋ ਇਕੱਠੇ ਹੋ ਕੇ ਕੁਝ ਅਸਾਰੂ ਕੰਮ ਕਰਨ ਦਾ ਅਵਸਰ ਹੀ ਨਾ ਮਿਲੇ ਅੱਜ ਦੇ ਦਸਮ ਗ੍ਰੰਥ ਦੇ ਵਿਵਾਦ ਜਿਸ ਨੂੰ ਅੱਜ ਸਪੋਕਸਮੈਨ ਨੇ ਪੂਰੀ ਤਨਦੇਹੀ ਨਾਲ ਛਾਲ ਰਿਹਾ ਹੈ ਪਿੱਛੇ ਵੀ ਇਹੋ ਕਾਰਨ ਹੈ ਕਿੰਨੀ ਹੈਰਾਨੀ ਦੀ ਗੱਲ ਹੈ ਕਿ ਗੁਰਬਖਸ਼ ਸਿੰਘ ਕਾਲਾ ਅਫਗਾਨਾ ਜੋ ਕਿ ਸਿੱਖੀ ਦੇ ਮੁੱਢਲੇ ਅਸੂਲ ਖੰਡਾ ਪਾਹੌਲ ਨਿਤਨੇਮ ਪੰਜ ਕਕਾਰੀ ਰਹਿਤ ਅੰਮ੍ਰਿਤ ਵੇਲੇ ਦੀ ਸਾਮ ਸੰਭਾਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪੰਥ ਵੱਲੋਂ ਅਪਣਾਏ ਪਰੰਪਰਾਗਤ ਸਰਕਾਰ ਨੂੰ ਨਕਾਰਦਾ ਹੈ ਉਹ ਆਪਣੇ ਆਪ ਨੂੰ ਪੱਕਾ ਸਿੱਖ ਸਾਬਤ ਕਰਕੇ ਬਾਕੀ ਸਭ ਨੂੰ ਬ੍ਰਾਹਮਣਵਾਦੀ ਆਖਦਾ ਹੈ ਅਤੇ ਸਪੋਕਸਮੈਨ ਦੀ ਸਾਰੀ ਜੁੰਡਲੀ ਉਸ ਨੂੰ ਸਿੱਖੀ ਦੀ ਆਕਾਸ਼ ਗੰਗਾ ਦਾ ਧਰੂ ਤਾਰਾ ਪ੍ਰਚਾਰਦੀ ਹੈ ਅਤੇ ਜਦ ਮਿਸ਼ਨਰੀ ਕਾਲਜ ਇਹ ਬੰਦੇ ਦੀ ਪਿੱਠ ਥਾਪੜਨ ਤਾਂ ਕੀ ਅਰਥ ਕੱਢੇ ਜਾਣ ਕਾਲਾ ਫਗਾਨਾ ਦੀ ਸਾਰੀ ਅਸਲੀਅਤ ਅਸੀਂ ਆਪਣੀ ਕਿਤਾਬ ਸਭ ਦੁਸ਼ਟ ਝੱਖ ਮਾਰਾ ਵਿੱਚ ਪ੍ਰਗਟ ਕਰ ਦਿੱਤੀ ਹੈ ਗੁਰਬਖਸ਼ ਸਿੰਘ ਕਾਲਾ ਫਗਾਨਾ ਦਾ ਪੱਕਾ ਚੇਲਾ ਸੁਖਵਿੰਦਰ ਸਿੰਘ ਸਬਰਾ ਦੀ ਕਿਤਾਬ ਸੰਤਾਂ ਦੇ ਕੌਤਕ ਜਦ ਅਸੀਂ ਪੜ੍ਹਦੇ ਹਾਂ ਤਾਂ ਕਾਲਾ ਫਗਾਨਾ ਤੇ ਸਪੋਕਸਮੈਨ ਜਦ ਮਿਸ਼ਨਰੀ ਕਾਲਜਾਂ ਦੇ ਕਾਰਕੁਨਾਂ ਦੀ ਮਾਨਸਿਕਤਾ ਦੀ ਸਹੀ ਤਸਵੀਰ ਹੋਰ ਉਗੜ ਕੇ ਸਾਹਮਣੇ ਆ ਜਾਂਦੀ ਹੈ ਦਮਦਮੀ ਟਕਸਾਲ ਅਤੇ ਕੰਡਕੀਤਨੀ ਜਿਸ ਦੇ ਸੰਪਰਕ ਵਿੱਚ ਆਏ ਅਨੇਕਾਂ ਗੈਰ ਸਿੱਖ ਦੇਸ਼ ਵਿਦੇਸ਼ ਵਿੱਚ ਗੁਰੂ ਦੀ ਸਿੱਖੀ ਨਾਲ ਜੁੜ ਗਏ ਹਨ ਇਸੇ ਸੋਚ ਦੇ ਧਾਰਨੀ ਯੋਗੀ ਹਰਪੰਜ ਸਿੰਘ ਖਾਲਸਾ ਨੇ ਤਕਰੀਬਨ 50000 ਤੋਂ ਵੱਧ ਅਮਰੀਕਨ ਤੇ ਹੋਰ ਵਿਦੇਸ਼ੀ ਗੋਰੇ ਸਿੰਘ ਸਜਾ ਕੇ ਸਿੱਖੀ ਦਾ ਝੰਡਾ ਬੁਲੰਦ ਕਰ ਦਿੱਤਾ ਅਮਰੀਕਾ ਦੇ ਰਾਸ਼ਟਰਪਤੀ ਅਤੇ ਹੋਰ ਸੰਸਥਾਵਾਂ ਹੈਰਾਨ ਹਨ ਕਿ ਇਸ ਗੁਰੂ ਦੇ ਪਿਆਰੇ ਨੇ ਗੋਰਿਆਂ ਕੋਲੋਂ ਮਾਸ ਸ਼ਰਾਬ ਛੜਾ ਕੇ ਏਕਾ ਨਾਰੀ ਦੇ ਧਾਰਨੀ ਕਿਵੇਂ ਬਣਾ ਦਿੱਤਾ ਇਸ ਲਈ ਅਮਰੀਕਾ ਦੀਆਂ ਯੂਨੀਵਰਸਿਟੀਆਂ ਅਤੇ ਹੋਰ ਸੰਸਥਾਵਾਂ ਯੋਗੀ ਜੀ ਨੂੰ ਲੈਕਚਰ ਦੇਣ ਲਈ ਬੁਲਾਉਂਦੀਆਂ ਸਨ ਸਪੋਕਸਮੈਨ ਅਤੇ ਇਸ ਦੀ ਜੁੰਡਲੀ ਦੇ ਮੈਂਬਰ ਸਭਰਾ ਦਾ ਬਣਾਇਆ ਸਿੱਖੀ ਦਾ ਤਰੂ ਤਾਰਾ ਕਾਲਾ ਫਗਾਨਾ 20 ਸਾਲਾਂ ਵਿੱਚ ਕੈਨੇਡਾ ਦੇ ਗੁਰਦੁਆਰਿਆਂ ਵਿੱਚ ਕੰਨਾਂ ਵਿੱਚ ਮੁੰਦਰਾ ਪਾ ਕੇ ਘੋਣ ਹੋਏ ਕਿਸੇ ਇੱਕ ਪੰਜਾਬੀ ਮੁੰਡੇ ਨੂੰ ਵੀ ਸਿੱਖੀ ਸੋਚ ਦਾ ਧਾਰਨੀ ਨਹੀਂ ਬਣਾ ਸਕਿਆ ਕਿਉਂਕਿ ਇਹਨਾਂ ਦਾ ਮਨੋਰਥ ਹੀ ਹੋਰ ਹੈ ਮੋਰ ਰੂਪੀ ਪੰਛੀ ਕੁਦਰਤ ਦੀ ਮੂਲਕ ਸੁੰਦਰ ਦਾਤ ਹੈ ਜਦ ਪੈਲ ਪਾਉਂਦਾ ਹੈ ਤਾਂ ਦੇਖਣ ਵਾਲਾ ਇਸ ਦੀ ਸੁੰਦਰਤਾ ਦੇਖ ਕੇ ਅਸ਼-ਅਸ਼ ਕਰ ਉੱਠਦਾ ਹੈ ਕਵੀਆਂ ਨੇ ਇਸ ਬਾਰੇ ਕਵਿਤਾਵਾਂ ਲਿਖੀਆਂ ਹਨ ਗੁਣਵਾਨ ਚਿੰਤਕਾਂ ਨੇ ਇਸ ਪੰਛੀ ਦੇ ਅਨੇਕਾਂ ਗੁਣ ਵੇਖ ਕੇ ਕੁਦਰਤ ਤੇ ਕਾਦਰ ਨੂੰ ਸਜਦਾ ਕੀਤਾ ਹੈ ਪਰ ਸਵਰਾ ਤੇ ਇਸ ਦੇ ਸਮਰਥਕ ਕਹਿੰਦੇ ਹਨ ਇਸ ਦੇ ਪੈਰ ਬੜੇ ਭੱਦੇ ਹਨ ਇਸ ਲਈ ਮੁਰਗਾ ਮੋਰ ਤੋਂ ਸੁੰਦਰ ਹੈ ਜਦਕਿ ਮੋਰ ਦੇ ਪੈਰ ਵੀ ਕਾਦਰ ਨੇ ਹੀ ਮੋਰ ਦੀ ਸੁਪਨ ਵਿੱਚ ਵਾਧਾ ਕਰਨ ਲਈ ਬਣਾਏ ਬਣਾਏ ਹਨ ਇਸ ਤਰ੍ਹਾਂ ਜਿਸ ਆਧਾਰ ਤੇ ਸਬਰ ਦੀ ਕਸਵੱਟੀ ਗੁਰੂ ਦੇ ਪਿਆਰਿਆਂ ਦੀ ਨਿੰਦਾ ਕਰਦੀ ਹੈ ਉਸ ਦੇ ਨਾਲ ਕੇਵਲ ਉਸਨੇ ਆਪਣੀ ਅਕਲ ਦਾ ਜਨਾਜ਼ਾ ਹੀ ਕੱਢਿਆ ਹੈ ਹੋਰ ਕੁਝ ਨਹੀਂ ਜਿਹੜੀਆਂ ਗੱਲਾਂ ਨੂੰ ਆਧਾਰ ਬਣਾ ਕੇ ਆਪਣੀ ਕਿਤਾਬ ਸੰਤਾਂ ਦੇ ਕੌਤਕ ਭਾਗ ਪਹਿਲਾ ਦੇ ਪੰਨਾ 15 ਤੋਂ 159 ਤੱਕ ਪੰਥ ਪ੍ਰਮਾਣਿਤ ਮਹਾਪੁਰਸ਼ਾਂ ਦੀ ਆਪਸੀ ਤੁਲਨਾ ਕਰਕੇ ਨਿੰਦਾ ਕੀਤੀ ਹੈ ਇਸ ਤੋਂ ਇਸ ਦੀ ਜ਼ਹਿਨੀਅਤ ਦਾ ਸਹੀ ਪ੍ਰਗਟਾਵਾ ਹੁੰਦਾ ਹੈ ਇਹ ਸਾਰੇ ਸਮਕਾਲੀ ਸਨ ਨਾ ਤਾਂ ਕਿਸੇ ਦੀ ਨਕੀਲੀ ਪੱਗ ਗੋਲ ਪੱਗ ਨਾਲ ਟਕਰਾਈ ਨਾ ਕਿਸੇ ਦਾ ਲੰਬਾ ਚੋਲਾ ਕਿਸੇ ਦੇ ਪਜਾਮੇ ਵਿੱਚ ਉਲਝਿਆ ਨਾ ਹੀ ਕਿਸੇ ਦੀ ਹੇਠਲੀ ਕਿਰਪਾਨ ਬਾਹਰ ਦੀ ਪਾਈ ਕਿਰਪਾਨ ਨਾਲ ਟਕਰਾ ਕੀਤਾ ਪਰ ਆਪਣੀ ਰੂਹ ਦੀ ਤ੍ਰਿਪਤੀ ਲਈ ਸਬਰਾ ਨੂੰ ਗਾਲਾਂ ਕੱਢਣ ਲਈ ਕੋਈ ਬਹਾਨਾ ਤਾਂ ਆਖਰ ਚਾਹੀਦਾ ਸੀ ਸਬਰਾ ਨੇ ਕੌਤਕ ਦੇਖੋ ਸੰਤਾਂ ਦੇ ਕੌਤਕ ਦੇ ਭਾਗ ਪਹਿਲਾ ਪੰਨਾ 26 ਤੇ ਸੰਤ ਪਦ ਨਿਰਣੈ ਦੇ ਸਰਲੇਖ ਹੇਠ ਆਪਣੀ ਗੱਲ ਦੀ ਪ੍ਰੋੜਤਾ ਲਈ ਭਾਈ ਰਣਧੀਰ ਸਿੰਘ ਜੀ ਦੀ ਇਸ ਪੁਸਤਕ ਦਾ ਹਵਾਲਾ ਦੇਣ ਵੇਲੇ ਭਾਈ ਰਣਧੀਰ ਸਿੰਘ ਲਿਖਦਾ ਹੈ ਜਦ ਗਾਲਾਂ ਕੱਢਣ ਨੂੰ ਦਿਲ ਕੀਤਾ ਤਾਂ ਭਾਗ ਪਹਿਲੇ ਵਿੱਚ ਜਗਾ ਜਗਾ ਸੰਤ ਰਣਧੀਰ ਸਿੰਘ ਲਿਖਦਾ ਹੈ ਜਦ ਕਿ ਸਭ ਨੂੰ ਪਤਾ ਹੈ ਕਿ ਸਾਰੀ ਉਮਰ ਭਾਈ ਸਾਹਿਬ ਜੀ ਨੇ ਆਪਣੇ ਆਪ ਨੂੰ ਕੇਵਲ ਗੁਰੂ ਦਾ ਸਿੱਖ ਤੇ ਭਾਈ ਹੀ ਕਹਾ ਹੈ ਸੰਤਾ ਦੇ ਕੌਤਕ ਭਾਗ ਦੂਜਾ ਦੇ ਪੰਨਾ 13 ਤੇ ਨਵਾਬ ਕਪੂਰ ਸਿੰਘ ਨੂੰ ਸਤਕਾਰਤ ਸਹਿਤ ਗੁਰੂ ਦਾ ਸੱਚਾ ਸੁੱਚਾ ਸਿੱਖ ਕਬੂਲਦਾ ਹੈ ਪਰ ਇਸ ਦਾ ਗੁਰੂ ਕਾਲਾ ਫਗਾਨਾ ਆਪਣੀ ਕਿਤਾਬ ਵਿਪਣ ਕੀ ਰੀਤ ਤੋਂ ਸੱਚ ਦਾ ਮਾਰਗ ਭਾਗ ਤੀਜਾ ਪੰਨਾ 25 ਤੇ ਨਵਾਬ ਕਪੂਰ ਸਿੰਘ ਬਾਰੇ ਇੰਜ ਲਿਖਦਾ ਹੈ ਹਰ ਵੇਲੇ ਸਿਮਰਨਾ ਫੇਰਦਾ ਹੋਇਆ ਸਤਨਾਮ ਵਾਹਿਗੁਰੂ ਦੇ ਜਾਪ ਬੁੱਲ ਹਲਾਈ ਰੱਖਣ ਵਾਲਾ ਚੜ੍ਹਦੀ ਕਲਾ ਤੇ ਬਾਣੇ ਬਾਣੀ ਦੀ ਰੰਗਣ ਵਾਲਾ ਇਹੀ ਤਾਂ ਸੀ ਉਹ ਸਰਬ ਸਤਕਾਰਤ ਮਹਾਪੁਰਖ ਤੇ ਸਿਆਣਾ ਜਿਸ ਨੇ ਬੁੱਢੇ ਦਲ ਨੂੰ ਪਹਿਲਾਂ ਸਹਿਜ ਪਾਠ ਤੇ ਅਖੰਡ ਪਾਠ ਕਰ ਲੈਣ ਦੀ ਸਲਾਹ ਦਿੱਤੀ ਸੀ ਮੂੰਹੋਂ ਜਾਪ ਕਰਦੇ ਰਹਿਣ ਵਾਲਾ ਇਹੀ ਕਪਟੀ ਆਪਣੀ ਯੋਜਨਾ ਨੂੰ ਸਿਰੇ ਚਾੜ ਰਿਹਾ ਸੀ ਗੁਰੂਦੇਵ ਦਾ ਫਰਮਾਨ ਹੈ ਹਰ ਹਰ ਕਰੈ ਨਿਤ ਕਪਟ ਕਮਾਵੇ ਹਿਰਦਾ ਸੁਧ ਨਾ ਹੋਈ ਜਿਹੜਾ ਕਪਟੀ ਗੁਰਬਾਣੀ ਤੇ ਗਿਆਨ ਵਿੱਚ ਰਲਾ ਨਹੀਂ ਪਾ ਸਕਿਆ ਉਸਨੇ ਸਿੱਖ ਜਗਤ ਨੂੰ ਗੁਰਬਾਣੀ ਦੇ ਗਿਆਨ ਨਾਲੋਂ ਤੋੜ ਕੇ ਤੰਤਰ ਸ਼ਾਸਤਰ ਵਾਲੇ ਘਾਤਕ ਭਰਮ ਨਾਲ ਜੋੜ ਦੇਣ ਦੀ ਜੋੜ ਦੇਣ ਵਿੱਚ ਸਫਲਤਾ ਹਾਸਲ ਕਰ ਲਈ ਹੁਣ ਕਾਲਾ ਅਫਗਾਨਾ ਠੀਕ ਹੈ ਕਿ ਸਬਰਾ ਜਾਂ ਇਸ ਦੀ ਪੁਸਤਕ ਨੂੰ ਸ਼ਿੰਗਾਰਨ ਵਾਲੇ ਪ੍ਰੋਫੈਸਰ ਇੰਦਰ ਸਿੰਘ ਘੱਗਾ ਤੇ ਹੋਰ ਠੀਕ ਹਨ ਸਬਰਾ ਤੇ ਇਸ ਦੇ ਸਮਰਥਕਾਂ ਦੀ ਕਸਵੱਟੀ ਵੀ ਜੀਵ ਹੈ ਭਾਈ ਰਣਧੀਰ ਸਿੰਘ ਜੀ ਨਿੰਦਿਆ ਇਸ ਲਈ ਕੀਤੀ ਹੈ ਕਿ ਉਹ ਰਾਗਮਾਲਾ ਨੂੰ ਗੁਰਬਾਣੀ ਦਾ ਅੰਗ ਨਹੀਂ ਸਮਝਦੇ ਸੀ ਦੂਸਰੇ ਪਾਸੇ ਸਾਰੀ ਜੁੰਡਲੀ ਨੇ ਗਿਆਨੀ ਗੁਰਦਤ ਸਿੰਘ ਦੀਆਂ ਤਾਰੀਫਾਂ ਦੇ ਪੁਲ ਬੰਨ ਦਿੱਤੇ ਕਿਉਂਕਿ ਉਸਨੇ ਆਪਣੀ ਕਿਤਾਬ ਮੁੰਦਾਵਣੀ ਵਿੱਚ ਝੂਠ ਲਿਖ ਕੇ ਸਾਬਤ ਕਰ ਦਿੱਤਾ ਕਿ ਰਾਗਮਾਲਾ ਗੁਰਬਾਣੀ ਨਹੀਂ ਹੈ ਸੰਗਤਾਂ ਦੀ ਗਿਆਤ ਲਈ ਇਹ ਜਸਣਾ ਜ਼ਰੂਰੀ ਹੈ ਕਿ ਪਟਨੇ ਸਾਹਿਬ ਦੀ ਜਿਹੜੀਆਂ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਬੀੜਾਂ ਨੂੰ ਆਧਾਰ ਬਣਾ ਕੇ ਗਿਆਨੀ ਜੀ ਨੇ ਨਿਰਣਾ ਕੀਤਾ ਹੈ ਡਿਜੀਟਲ ਕੈਮਰੇ ਨਾਲ ਫੋਟੋਆਂ ਖਿੱਚ ਕੇ ਕੰਪਿਊਟਰ ਵਿੱਚ ਫੀਡ ਕਰਨ ਨਾਲ ਉਹ ਸਾਰੀਆਂ ਬੀੜਾਂ ਹੁਣ ਡਾਕਟਰ ਗੁਰਚਰਨ ਸਿੰਘ ਜੀ ਰਿਟਾਇਰਡ ਮੁਖੀ ਸ੍ਰੀ ਗੁਰੂ ਗ੍ਰੰਥ ਸਾਹਿਬ ਅਧਿਐਨ ਵਿਭਾਗ ਪੰਜਾਬੀ ਯੂਨੀਵਰਸਿਟੀ ਪਟਿਆਲਾ ਕੋਲ ਸੁਰੱਖਿਅਤ ਹਨ ਇਹਨਾਂ ਸਾਰੀਆਂ ਬੀੜਾਂ ਵਿੱਚ ਰਾਗਮਾਲਾ ਦਰਜ ਹੈ ਇਨ੍ਹਾਂ ਸਾਰੀਆਂ ਬੀੜਾਂ ਦੇ ਉਤਾਰੇ ਪ੍ਰੋਫੈਸਰ ਮਨਜੀਤ ਸਿੰਘ ਜੀ ਸਾਬਕਾ ਐਕਟਿੰਗ ਜਥੇਦਾਰ ਕਾਲ ਤੱਕ ਸਾਹਿਬ ਦੇ ਉਦਮ ਨਾਲ ਪਟਨੇ ਸਾਹਿਬ ਤੋਂ ਲਿਆਂਦੇ ਗਏ ਹਨ ਪ੍ਰੋਫੈਸਰ ਇੰਦਰ ਸਿੰਘ ਘੱਗਾ ਅਤੇ ਮਿਸ਼ਨਰੀ ਕਾਲਜ ਚੌਂਤਾ ਦੇ ਸਾਬਕਾ ਪ੍ਰਿੰਸੀਪਲ ਕੰਧਾਰੀ ਸਾਹਿਬ ਅਮਰੀਕਾ ਤੇ ਕੈਨੇਡਾ ਵਿੱਚ ਪ੍ਰਚਾਰ ਕਰ ਰਹੇ ਹਨ ਕਿ ਜਾਪ ਸਾਹਿਬ ਸੁਦਾ ਸਵਈਏ ਚੌਪਈ ਕਬੇ ਬਾਚ ਇਹ ਸਾਡੀ ਬਾਣੀ ਨਹੀਂ ਅਸੀਂ ਇਹ ਨਹੀਂ ਪੜਨੀ ਜਦ ਕਿ ਇਸ ਦੇ ਸਾਰੇ ਮਿਸ਼ਨਰੀ ਕਾਲਜ ਇਨ੍ਹਾਂ ਬਾਣੀਆਂ ਦਾ ਪਾਠ ਖੁਦ ਕਰਦੇ ਹਨ ਇਹਨਾਂ ਵੱਲੋਂ ਛਪਾਏ ਗੁਟਕਿਆਂ ਵਿੱਚ ਦਰਜ ਹੈ ਖੰਡਾ ਪੋਲ ਚਕਾਉਣ ਵੇਲੇ ਇਹਨਾਂ ਬਾਣੀਆਂ ਦਾ ਪਾਠ ਕਰਦੇ ਹਨ ਕੇਵਲ ਮਸ਼ੀਨਰੀ ਕਾਲ ਦਿੱਲੀ ਵਾਲੇ ਚੋਪੇ ਨਹੀਂ ਪੜਦੇ ਜਦ ਇੰਦਰ ਸਿੰਘ ਘੱਗਾ ਨੇ ਇਹਨਾਂ ਦੀ ਵਿਚਾਰਧਾਰਾ ਨਾਲ ਜੁੜੇ ਬੰਦਿਆਂ ਨੂੰ ਅੰਮ੍ਰਿਤ ਛਕਿਆ ਸੀ ਤਾਂ ਵੀ ਇਹਨਾਂ ਬਾਣੀਆਂ ਦੇ ਪਾਠ ਨਾਲ ਹੀ ਖੰਡਾ ਪੋਲ ਤਿਆਰ ਕੀਤੀ ਗਈ ਸੀ ਪੰਜਾਂ ਪਿਆਰਿਆਂ ਨੇ ਇਹਨਾਂ ਬਾਣੀਆਂ ਦੇ ਪਾਠ ਦੀ ਤਕੀਦ ਵੀ ਕੀਤੀ ਸੀ ਪਾਠਕ ਆਪ ਹੀ ਅੰਦਾਜ਼ਾ ਲਾਉਣ ਕਿ ਘੱਗਾ ਅਤੇ ਉਸਦੇ ਸਮਰਥਕ ਕੀ ਕਹਿਣਾ ਚਾਹੁੰਦੇ ਹਨ ਮੇਰਾ ਪਿਓ ਹਰਾਮੀ ਹੈ ਤੇ ਮੈਂ ਹਲਾਲ ਦਾ ਹਾਂ ਆਪਣੀ ਕਿਤਾਬਾਂ ਵਿੱਚ ਸਭਰਾ ਸੰਤ ਜਰਨੈਲ ਸਿੰਘ ਜੀ ਨੂੰ ਸੱਚਾ ਸੁੱਚਾ ਸਿੱਖ ਕਬੂਲਦਾ ਹੈ ਮੇਰੇ ਨਾਲ ਹੋਈ ਚਿੱਠੀ ਪੱਤਰ ਵਿੱਚ ਸੰਤ ਜਰਨੈਲ ਸਿੰਘ ਲਿਖਿਆ ਮੇਰੇ ਕੋਲ ਮੌਜੂਦ ਹੈ ਪਰ ਜਿਸ ਸਕੂਲ ਵਿੱਚ ਜਰਨੈਲ ਸਿੰਘ ਨੇ ਵਿਦਿਆ ਪ੍ਰਾਪਤ ਕੀਤੀ ਉਸ ਦੀਆਂ ਆਪਣੀ ਲਿਖਤਾਂ ਵਿੱਚ ਖਿਲੀ ਡਾਉਂਦਾ ਹੈ ਆਪਣੀਆਂ ਲਿਖਤਾਂ ਵਿੱਚ ਸਭਰਾ ਪ੍ਰੋਫੈਸਰ ਸਾਹਿਬ ਸਿੰਘ ਜੀ ਨੂੰ ਹੋਣ ਨਜੀ ਖੁਦਾਏ ਦੇ ਭੇਦ ਨਾ ਕਿਸੇ ਦੇਣ ਵਾਲੀ ਅਵਸਥਾ ਦੇ ਮਾਲਕ ਦੱਸਦਾ ਹੈ ਦੂਸਰੇ ਪਾਸੇ ਕਾਲਾ ਫਗਾਨਾ ਦੀ ਅੰਮ੍ਰਿਤ ਵੇਲੇ ਦੀ ਨਿੰਦਿਆ ਨੂੰ ਕੱਟਣ ਲਈ ਪ੍ਰੋਫੈਸਰ ਸਾਹਿਬ ਜੀ ਦੇ ਦਰਪਣ ਵਿੱਚੋਂ ਗੁਰਬਾਣੀ ਦੇ ਅਰਥ ਲਿਖ ਕੇ ਸਬਰਾਂ ਨੂੰ ਭੇਜੇ ਤਾਂ ਇਹ ਲਿਖਦਾ ਹੈ ਵੈਸੇ ਤਾਂ ਪ੍ਰੋਫੈਸਰ ਸਾਹਿਬ ਜੀ ਬੜੇ ਗੁਰਮੁਖ ਸੀ ਪਰ ਗੁਰਬਾਣੀ ਦੇ ਅਰਥਾਂ ਦਾ ਪ੍ਰੋਜੈਕਟ ਵੱਡਾ ਹੋਣ ਕਰਕੇ ਇੱਥੇ ਗਲਤੀ ਕਰ ਗਏ ਸਬਰਾਂ ਦੀ ਹੱਥ ਲਿਖਤ ਮੇਰੇ ਕੋਲੇ ਪਈ ਹੈ ਸੰਤਾਂ ਦੇ ਕੌਤਕ ਭਾਗ ਦੂਜਾ ਪੰਨਾ 14 ਦੇ ਸਬਰਾ ਇੰਜ ਲਿਖਦਾ ਹੈ ਜੇ ਗੁਰਬਾਣੀ ਅਤੇ ਗੁਰਮੁਖੀ ਦੀ ਜਾਣਕਾਰੀ ਗੁਰੂ ਆਸ਼ੀ ਨੂੰ ਮੁੱਖ ਰੱਖ ਕੇ ਨਿਸ਼ਕਾਮ ਸੇਵਾ ਭਾਵ ਨਾਲ ਲਈ ਜਾਏ ਤਾਂ ਸੰਗਤਾਂ ਦੀ ਰੁਚੀ ਇਸ ਪਾਸੇ ਵਧੇ ਸਵੇਰੇ ਵੇਲੇ ਸ਼ਾਮ ਵੇਲੇ ਗੁਰਦੁਆਰੇ ਖਾਲੀ ਪਏ ਹਨ ਨਿਤਨੇਮ ਨਾਲੋਂ ਕਾਫੀ ਟੁੱਟੇ ਹੋਏ ਹਨ ਅੰਮ੍ਰਿਤ ਵੇਲੇ ਉੱਠਣਾ ਬੋਝ ਬਣਿਆ ਪਿਆ ਹੈ ਸਿੱਖ ਨੌਜਵਾਨ ਗੁਰਦੁਆਰੇ ਦੇ ਕੋਹਾਂ ਦੂਰ ਹਨ ਕੇਵਲ ਅੱਧਖੜ ਜਾਂ ਬਜ਼ੁਰਗ ਚਲੇ ਜਾਂਦੇ ਹਨ ਦੂਸਰੇ ਪਾਸੇ ਦਾ ਗੁਰੂ ਕਾਲਾ ਫਗਾਨਾ ਅੰਮ੍ਰਿਤ ਵੇਲਾ ਨਿਤਨੇਮ ਨਿਰਧਾਰਤ ਰਾਗਾਂ ਦੇ ਕੀਰਤਨ ਨੂੰ ਸਭ ਬ੍ਰਾਹਮਣਵਾਦ ਆਖਦਾ ਹੈ ਖੰਡਾ ਪੌਲ ਨੂੰ ਪਖੰਡੀ ਡੇਰੇਵਾਦਾਂ ਸੰਤਾਂ ਦਾ ਢੌਂਗ ਦੱਸਦਾ ਹੈ ਅਤੇ ਜਿਸ ਗੁਰੂ ਗ੍ਰੰਥ ਸਾਹਿਬ ਨੂੰ ਜਗ੍ਹਾ ਜਗ੍ਹਾ ਸਭਰਾ ਧੰਨ ਗੁਰੂ ਗ੍ਰੰਥ ਸਾਹਿਬ ਲਿਖਦਾ ਹੈ ਉਸ ਨੂੰ ਕਾਲਾ ਅਫਗਾਨਾ ਵਿਪਰਨ ਕੀ ਦੀ ਤੋਂ ਸੱਚ ਦਾ ਮਾਰਗ ਭਾਗ ਪਹਿਲਾ ਪੰਨਾ 138 ਤੇ 139 ਤੇ ਇਸ ਤਰ੍ਹਾਂ ਲਿਖਦਾ ਹੈ ਇੱਕ ਪਾਸੇ Hindu ਹੈ ਉਹ ਪੱਥਰ ਲੱਕੜੀ ਮਿੱਟੀ ਆਦਿ ਮੂਰਤੀ ਆ ਬਣਾਉਂਦਾ ਹੈ ਜਾਂ ਬਣੀ ਬਣਾਈ ਖਰੀਦ ਲੈਂਦਾ ਹੈ ਅਤੇ ਉਸ ਦੀ ਪੂਜਾ ਕਰਦਾ ਹੈ ਇਧਰ ਸਿੱਖ ਨੇ ਵੀ ਇੱਕ ਕਾਰ ਤਿਆਰ ਕੀਤਾ ਹੈ ਜਿਸ ਦਾ ਨਾਮ ਗੁਰੂ ਗ੍ਰੰਥ ਸਾਹਿਬ ਰੱਖਦਾ ਹੈ ਗੁਰੂ ਠੀਕ ਹੈ ਜਾਂ ਚੇਲਾ ਕਿ ਦੋਨੋਂ ਕਪਟੀ ਅਤੇ ਇਲਤੀ ਹਨ ਇਹ ਨਿਰਣਾ ਪਾਠਕਾਂ ਨੇ ਕਰਨਾ ਹੈ ਜਿਹੜੀਆਂ ਗੱਲਾਂ ਨੂੰ ਆਧਾਰ ਬਣਾ ਕੇ ਸਬਰਾਂ ਨੇ ਅਗਿਆਨਤਾ ਵਸ ਸੰਤਾਂ ਦੇ ਕੌਤਕ ਦੀ ਕਿਤਾਬ ਵਿੱਚ ਪੰਥ ਪ੍ਰਮਾਣਿਤ ਹਸਤੀਆਂ ਦੀ ਨਿੰਦਾ ਕੀਤੀ ਹੈ ਉਸ ਦੇ ਸਾਰੇ ਟੁਕਵੇਂ ਉੱਤਰ ਅਸੀਂ ਇਸ ਕਿਤਾਬ ਵਿੱਚ ਦੇਣ ਦੀ ਕੋਸ਼ਿਸ਼ ਕੀਤੀ ਹੈ ਪਹਿਲੇ ਭਾਗ ਵਿੱਚ ਜਿਸ ਵਿਗਿਆਨ ਨੂੰ ਆਧਾਰ ਬਣਾ ਕੇ ਗੁਰੂ ਨਾਨਕ ਸੱਚੇ ਪਾਤਸ਼ਾਹ ਦੇ ਚਲਾਏ ਨਿਰਮਲ ਪੰਥ ਨੂੰ ਸਾਇੰਟਿਫਿਕ ਧਰਮ ਦਾ ਕੁਪ੍ਰਚਾਰ ਹੋ ਰਿਹਾ ਹੈ ਉਸ ਦਾ ਸਹੀ ਉੱਤਰ ਦਿੱਤਾ ਹੈ ਦੂਸਰੇ ਭਾਗ ਵਿੱਚ ਗੁਰੂ ਸਾਹਿਬ ਨਾਲ ਸੰਬੰਧਿਤ ਜਿਨ੍ਹਾਂ ਘਟਨਾਵਾਂ ਨੂੰ ਨਕਾਰਿਆ ਜਾ ਰਿਹਾ ਹੈ ਅਤੇ ਜੋ ਅੱਜ ਵੀ ਵਰਤ ਰਹੀਆਂ ਹਨ ਉਹਨਾਂ ਦਾ ਵਰਣਨ ਹੈ ਅਤੇ ਅੰਤ ਵਿੱਚ ਵਿਗਿਆਨਕ ਸੋਚ ਨੂੰ ਪਰਣਾਏ ਮਿਸ਼ਨਰੀਆਂ ਦੇ ਨਾਲ ਖੁੱਲੀ ਚਰਚਾ ਰਾਹੀਂ ਇਹਨਾਂ ਦੀ ਮਾਨਸਿਕਤਾ ਉਘਾੜ ਕੇ ਪਾਠਕਾਂ ਅੱਗੇ ਰੱਖੀ ਹੈ ਪਰ ਵਾਦ ਵਿਵਾਦ ਤੋਂ ਉੱਪਰ ਉੱਠ ਕੇ ਗੁਰਮਤ ਅਨੁਸਾਰ ਸਿੱਖੀ ਪ੍ਰਚਾਰ ਨੂੰ ਸਮਰਪਿਤ ਮਿਸ਼ਨਰੀ ਵੀਰਾਂ ਦਾ ਅਸੀਂ ਦਿਲੋਂ ਸਤਿਕਾਰ ਕਰਦੇ ਹਾਂ ਮੇਰੇ ਸ਼ੁਭਚਿੰਤਕ ਆਖਦੇ ਹਨ ਕਿ ਨਾ ਤੂੰ ਕਿਸੇ ਸੰਤ ਦਾ ਚੇਲਾ ਬਣਿਆ ਨਾ ਕਿਸੇ ਸਿਆਸੀ ਲੀਡਰ ਨਾਲ ਤੇਰੀ ਯਾਰੀ ਨਾ ਹੀ ਤੇਰੀ ਮਿਸ਼ਨਰੀ ਕਾਲਜ ਵਾਲਿਆਂ ਨਾਲ ਬਣਦੀ ਹੈ ਅਤੇ ਨਾ ਹੀ ਕਿਸੇ ਹੋਰ ਸੰਸਥਾ ਨਾਲ ਜੁੜਿਆ ਹੋਇਆ ਹੈ ਤੇਰੀ ਅਰਥੀ ਨੂੰ ਮੋਢਾ ਕੌਣ ਲਾਊ ਅਤੇ ਤੇਰੀ ਅੰਤਮ ਅਰਦਾਸ ਵਿੱਚ ਕੌਣ ਸ਼ਾਮਲ ਹੋਵੇਗਾ ਮੇਰਾ ਉੱਤਰ ਹੈ ਮੈਂ ਤਾਣ ਦੀਵਾਨ ਤੂੰ ਹੈ ਮੇਰੇ ਸੁਆਮੀ ਮੈਂ ਤੁਧੇ ਅੱਗੇ ਅਰਦਾਸ ਮੈਂ ਹੋਰ ਥਾਂ ਨਹੀਂ ਜਿਸ ਤੇ ਕਰੂੰ ਬੇਨਤੀ ਮੇਰਾ ਦੁੱਖ ਸੁੱਖ ਤੁਝ ਹੀ ਪਾਸ ਨਾਲ ਹੀ ਬੇਨਤੀ ਕਰਾਂਗਾ ਇਹਨਾਂ ਸਾਰਿਆਂ ਦੇ ਆ ਜਾਣ ਨਾਲ ਮੇਰਾ ਕੁਝ ਸਵਰਨਾ ਨਹੀਂ ਪਰ ਜਿਹੜੇ ਕਾਮਰੇਡੀ ਅਤੇ ਵਿਗਿਆਨ ਨੂੰ ਪ੍ਰਣਾਏ ਮਿਸ਼ਨਰੀ ਅਰਦਾਸ ਨੂੰ ਟਿਚਰਾਂ ਕਰਦੇ ਹਨ ਉਹਨਾਂ ਦੇ ਆਉਣ ਨਾਲ ਮੇਰੇ ਸਭ ਸ਼ੁਭ ਚਿੰਤਕਾਂ ਦੀ ਅਰਦਾਸ ਵਿੱਚ ਵਿਗਨ ਪਵੇਗਾ ਤੇ ਨਾ ਹੀ ਆਉਣ ਤੇ ਅੱਛਾ ਹੈ ਸਹੀ ਪੜਚੋਲ ਨਾਲ ਸਾਬਤ ਹੋ ਜਾਏਗਾ ਕਿ ਨਾ ਤਾਂ ਸਭਰਾਂ ਨੂੰ ਵਿਗਿਆਨ ਦੀ ਜਾਣਕਾਰੀ ਹੈ ਅਤੇ ਨਾ ਹੀ ਗੁਰਬਾਣੀ ਦਾ ਸਹੀ ਗਿਆਨ ਅਤੇ ਆਰਆਰਐਸ ਅਤੇ ਕਾਲਾ ਅਫਗਾਨਾ ਵਾਂਗ ਆਪਣੀਆਂ ਮਰਜ਼ੀਆਂ ਤੁਕਾਂ ਗੁਰਬਾਣੀ ਵਿੱਚੋਂ ਕੱਢ ਕੇ ਕੁਫਰ ਤੋਲਿਆ ਹੈ ਕਵਰ ਸਿੰਘ 20/70 ਰਣਜੀਤ ਨਗਰ ਜੀ ਬਲਾਕ ਸਿਉਣਾ ਰੋਡ ਪਟਿਆਲਾ